ਇਹ ਸੋਹਿਲਾ ਸ਼ਬਦ ਸੁਹਾਵਾ ਇਹ ਜਿਹੜਾ ਸੋਹਿਲਾ ਹੈ ਇਹ ਉਪਦੇਸ਼ ਹੈ ਸ਼ਬਦ ਹੈ ਉਪਦੇਸ਼ ਇਹ ਸੋਹਿਲਾ ਉਪਦੇਸ਼ ਰੂਪ ਹੈ ਕੋਈ ਗਾਣ ਨਾ ਸਮਝ ਲਓ ਵੀ ਇਹ ਗੀਤ ਹੈ ਵੀ ਜੀ ਲਾਉਣ ਖਾਤਰ ਗਾਈਦਾ ਟਾਈਮ ਪਾਸ ਕਰਨ ਖਾਤਰ ਗਾਈਦਾ ਇਹ ਉਪਦੇਸ਼ ਹੈ ਰਾਗ ਵੀ ਹੈ ਭਾਵੇਂ ਰਾਗ ਕਰਕੇ ਨਹੀਂ ਇਹਨੂੰ ਬੋਲਣਾ ਉਪਦੇਸ਼ ਕਰਕੇ ਬੋਲਣਾ ਗੀਤ ਕਰਕੇ ਇਹਨੂੰ ਬੋਲੋ ਪਾਵੇਂ ਲਿਖਿਆ ਹੋਇਆ ਉਹ ਕੋਈ ਹੋਰ ਗੱਲ ਸੀ ਕਿਉਂ ਰਾਜ ਕਿਉਂ ਲਿਖਿਆ ਇਹ ਜਿਹੜਾ ਨਾ ਹੋ ਜਵੇ ਕਈ ਹੋਰ ਬਿਮਾਰੀਆਂ ਸੀ ਰਾਜ ਦੀ ਇੰਪੋਰਟੈਂਸ ਕੋਈ ਨਹੀਂ ਇੰਪੋਰਟੈਂਸ ਸਿਰਫ ਇਹਦੀ ਹੈ ਸ਼ਬਦ ਦੀ ਹੈ ਉਪਦੇਸ਼ ਦੀ ਇੰਪੋਰਟੈਂਸ ਹੈ ਇੱਥੇ ਇਹ ਸੋਹਲਾ ਸ਼ਬਦ ਸੁਹਾਵਾ ਸੁਹਾਵਾ ਸੁਹਾਵਾ ਕੀ ਹੈ ਸੁਖ ਦੇਣ ਵਾਲਾ ਹੈ ਮਨ ਨੂੰ ਸ਼ਾਂਤੀ ਦੇਣ ਵਾਲਾ ਉਪਦੇਸ਼ ਹੈ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸਮਾਇਆ ਇਹ ਜਿਹੜਾ ਸ਼ਬਦ ਹੈ ਸਤਿਗੁਰੂ ਪਰਮੇਸ਼ਰ ਦੇ ਘਰੋਂ ਆਇਆ ਹੋਇਆ ਤੁਰਕੀ ਬੋਲੀ ਗੁਰੂ ਆ ਗਿਆ ਨਾ ਸਤਿਗੁਰੂ ਦਾ ਸਤਿਗੁਰੂ ਤੇ ਸਤਿਗੁਰੂ ਬਣੇ ਸਤਿਗੁਰੂ ਸਦ ਸਸਾ ਦੱਦਾ ਫਿਰ ਗੁਰੂ ਸਤਿਗੁਰੂ ਤੇ ਸਤਿਗੁਰੂ ਬਣੇ ਹੋਏ ਜਿਹੜਾ ਹਮੇਸ਼ਾ ਹੀ ਗੁਰੂ ਹੈ ਫਿਰ ਉਹ ਤਾਂ ਕਰਤਾ ਉਹ ਤਾਂ ਸ਼ਬਦ ਗੁਰੂ ਹੀ ਹੈ ਫਿਰ ਇਹ ਉਹਨੇ ਸੁਣਾਇਆ ਅਸਲ 'ਚ ਉਹਦੇ ਵਜ੍ਹਾ ਨਾਲ ਸੁਣੇ ਉਹਨੇ ਹੁਕਮ ਦਿੱਤਾ ਇਹਨੂੰ ਇਹ ਤਾਂ ਵੇਗਾ ਹੈ ਵੇਗਾ ਨੂੰ ਫਰਮਾਨ ਉਹਨੇ ਕੀਤਾ ਵੀ ਆ ਬੋਲ ਜਦ ਵੀ ਕਿਸੇ ਨੇ ਸੁਣਾਇਆ ਕਹਿੰਦੇ ਉਹਨੇ ਆਪ ਨਹੀਂ ਸੁਣਾਇਆ ਉਹਨੇ ਆਪ ਨਹੀਂ ਸੁਣਾਇਆ ਆਪਣੀ ਗੱਲ ਕਰਦੇ ਨੇ ਮੈਂ ਨਹੀਂ ਬੋਲ ਰਿਹਾ ਮੈਂ ਤਾਂ ਉਹ ਐ ਬੋਲ ਰਿਹਾ ਬਸ ਉਹ ਤੋਂ ਆ ਰਿਹਾ ਜੋ ਮੈਂ ਜੋ ਬਣਾਉਂਦਾ ਮੈਂ ਬੋਲ ਰਿਹਾ ਸਤਿਗੁਰੂ ਸੁਣਾਇਆ ਸ਼ਬਦ ਗੁਰੂ ਨੇ ਸੁਣਾਇਆ ਜਾਂ ਸ਼ਬਦ ਗੁਰੂ ਪ੍ਰਗਟ ਹੋਇਆ ਉਹੀ ਗੱਲ ਕਹਿ ਕੇ ਸੁਣਾਤੀ ਇਹ ਤਿੰਨ ਕੇ ਮਨ ਵਸਿਆ ਇਹੋ ਤਿੰਨ ਕੇ ਮਨ ਵਸਿਆ ਜਿਹਨੂੰ ਧੁਰੋਂ ਲਿਖਿਆ ਆਇਆ ਮਨ ਚ ਕਿਹਦੇ ਵਸਦਾ ਸੁਣ ਕੇ ਮਨ ਚ ਵਸਣਾ ਸੁਣ ਕੇ ਜਿਹਨੇ ਸੁਣ ਲੈਣਾ ਮਨ ਚ ਕਿਹਦੇ ਬਸਣਾ ਤੁਰੋਂ ਲਿਖਿਆ ਆਇਆ ਜਿਹੜਾ ਤੁਰੋਂ ਲਿਖ ਕੇ ਲਿਆਇਆ ਨਾ ਵੀ ਬਾਣੀ ਮਿਲ ਜਵੇ ਮੈਂ ਅੱਜ ਕੀ ਲਿਖ ਲੈਣੀ ਹੈ ਚਾਂਸ ਗੋਲਾ ਦੀ ਉਹ ਜਾਈ ਕੋਈ ਬਸਾਊਗਾ ਹੋਰ ਨਹੀਂ ਕਿਸੇ ਬਸਾਉਣਾ ਜਿਹਨੂੰ ਜਾਇ ਜਨਮ ਤੋਂ ਪਹਿਲਾਂ ਭੁੱਖ ਸੀ ਲੈਦੀ ਉਹਦੇ ਪਰ ਬਸੂ ਬਾਕੀ ਕਿਸੇ ਨੇ ਨਹੀਂ ਪੁੱਛਣਾ ਬਾਕੀ ਕਿਸੇ ਦਾ ਮਤਲਬ ਦਾ ਨਹੀਂ ਹੈ ਉਹਨੇ ਕਿੰਨੇ ਕਹੋਗੇ ਇਹ ਜੇ ਇਹ ਜੇ ਕਿੰਨੇ ਕਹੋਗੇ ਧੁਰੋਂ ਲਿਖਿਆ ਆ ਧੁਰੋਂ ਪਹਿਲਾਂ ਲਿਖਿਆ ਆ ਜਿਹੜਾ ਲਿਆ ਉਹਨਾਂ ਦੇ ਮਨ 'ਚ ਬਸਣ ਬਾਕੀ ਕਿਸੇ ਦੇ ਨਹੀਂ ਬਸਣ ਇਸ ਕਰਕੇ ਤੁਸੀਂ ਸਿੱਖ ਮੰਨ ਸਾਰੇ ਨੂੰ ਮੰਨ ਲਾ ਬਾਣੀ ਨੂੰ ਹੋ ਹੀ ਨਹੀਂ ਸਕਦਾ ਪੈਰ ਪੈਰ ਤੇ ਹੀ ਗੱਲ ਕੀ ਹੋਈ ਅਸੀਂ ਠੇਕਾ ਲੈ ਲਿਆ ਸਾਰੇ ਨੂੰ ਸਿੱਖ ਬਣਾ ਲੈਣਾ ਇਹ ਤਾਂ ਗੱਲ ਹੋ ਸਕਦਾ ਇਹ ਫਲਸਫੀ ਨੂੰ ਸਾਰੇ ਮੰਨਣ ਵੀ ਇਹ ਠੀਕ ਹੈ ਸੱਚੀ ਹੈ ਦੂਜੇ ਧਰਮ ਸਾਰੇ ਨੇ ਜਿਹੜੇ ਉਹ ਖੋਟੇ ਨੇ ਉਹਨਾਂ 'ਚ ਪ੍ਰਾਪਤੀ ਕੁਝ ਨਹੀਂ ਉਹ ਤਾਂ ਗੱਲ ਹੈ ਸਾਰੇ ਮੰਨ ਲੈਣ ਪਰ ਇਹਦੀ ਕਮਾਈ ਸਾਰੇ ਕਰ ਲੈਣਗੇ ਨਹੀਂ ਹੋ ਸਕਦਾ ਸਾਰਿਆਂ ਤੇ ਖਰੇ ਉੱਤਰ ਨਹੀਂ ਹੋ ਸਕਦਾ ਦੂਜੇ ਧਰਮ ਦੇ ਮੁਕਾਬਲੇ 'ਚ ਧਰਮ ਸਰਬ ਸ੍ਰੇਸ਼ਟ ਹੈ ਫਾਇਦੇਮੰਦ ਹੈ ਇਹ ਮੰਨ ਲੈਣ ਇਹ ਤਾਂ ਗੱਲ ਅਲੱਗ ਹੈ ਪਰ ਸਾਰੇ ਗੁਰਬਾਣੀ ਨੂੰ ਮੰਨ ਲੈਣ ਆਪਣੇ ਆਪ ਨੂੰ ਪਲਟ ਲੈਣ ਇੱਕੋ ਵਾਰ ਸੁਣ ਕੇ ਇਹ ਨਹੀਂ ਹੋ ਸਕਦਾ ਕੁਝ ਨਾ ਕੁਝ ਅਸਰ ਪੈ ਸਕਦਾ ਥੋੜਾ ਥੋੜਾ ਥੋੜਾ ਪਵਿੱਤ ਹੋਏ ਸੇ ਜਣਾ ਹਾਂ ਜਿਹੜੀ ਬਲੈਕਮੇਲਿੰਗ ਹੈ ਤਰਬ ਦੇ ਰੂਪ ਤੇ ਇਹ ਬੰਦ ਹੋ ਜੂਗੀ ਜਿਹੜੇ ਹੋਰ ਬੁੱਤਾ ਬਲੈਕਮੇਲ ਕਰ ਰਹੇ ਨੇ ਉਹ ਬੰਦ ਹੋ ਸਕਣਗੇ ਆਹ ਪਬਲਿਕ ਨੂੰ ਪਤਾ ਲੱਗੇ ਤੇ